ਦੋਹਰਾ ਨਰਕਾਸੁਰ ਰਾਜਾ ਵਡੋ ਹਾਟੀ ਕੋ ਰਾਏ ਜੀਤ ਜੀਤ ਰਾਜਾਨ ਕੀ ਦੋਹਿ ਤਾਲੇ ਛਿਨਾਏ ਚਉਪਈ ਇੱਕ ਬਿਰਤ ਜੱਗਿਆ ਕੋ ਕੀਨੋ ਏਕ ਲਛ ਰਾਜਾ ਗਹਿ ਲੀਨੋ ਜੋ ਇੱਕ ਔਰ ਬੰਦ ਨਿਰਪ ਪਰੈ ਤਿਨ ਨਿਰਪ ਮੇਦ ਜੱਗਿਆ ਕਰ ਬਰੈ ਪ੍ਰਥਮ ਕੋਟ ਲੋਹਾ ਕੋ ਰਾਜੈ ਦੁਤੀਏ ਤਾਂਬਰ ਕੇ ਦੁਰਗ ਬਿਰਾਜੈ ਤੀਜੋ ਅਸ਼ਟ ਧਾਤ ਗੜ ਸੋ ਹੈ ਚੌ ਸਿੱਕਾ ਕੋ ਕਿਲੋ ਕਰੋ ਹੈ ਬੌਰ ਫਟਕ ਕੋ ਕੋਟ ਬਨਾਇਓ ਜੇ ਲਖ ਰੁਦਰਾਚਲ ਸਿਰ ਨਿਆਇਓ ਖਸ਼ਟਮ ਦੁਰਗ ਹੁਕਮ ਕੇ ਸੋ ਹੈ ਜਾ ਕੇ ਤੀਰ ਬ੍ਰਹਮਪੁਰ ਕੋ ਹੈ ਸਬਤਮ ਗੜ ਸੋਨਾ ਕੋ ਰਾਜੈ ਜਾ ਕੋ ਲੰਕ ਬੰਕ ਲਖ ਲਾਜੈ ਕੇ ਮਧਿਐ ਆਪ ਨਿਰਪਰਹਿ ਹੈ ਆਨ ਨਾ ਮਾਨੈ ਜੋ ਤਿਹ ਗਹਿ ਜੋ ਔਰ ਹਾਸ ਤੇ ਆਵੈ ਤਾ ਵੋ ਸਭ ਰਾਜਾ ਕਾ ਘਾਵੈ ਸੋਰਾ ਸਹਸ ਰਾਨੀਆਂ ਬਰੈ ਨਰਾਮੇਧ ਪੂਰਨ ਕਰੈ ਇਕ ਰਾਣੀ ਜੋ ਬਚਨੋ ਚਾਰਾ ਦਵਾਰਾ ਵਾਤੀ ਉਗਰੇ ਸੁਜਿਆਰਾ ਜੋ ਤੂੰ ਤਾਹ ਜੀਤ ਕੈ ਲਿਆਵੇਂ ਜਾ ਹੂੰ ਜੱਗੇ ਨਿਰਪ ਪਾਵੇਂ ਦੋਰਾ ਯੋ ਕਹਿ ਕਹਿ ਰਾਜਾ ਭੈ ਪਤਿਆ ਲਿਖੀ ਬਨਾਏ ਜਹਾਂ ਕ੍ਰਿਸ਼ਨ ਬੈਠੇ ਉਤੇ ਦੀਨੀ ਤਾਂ ਪਠਾਏ ਚਉਪਈ ਬੈਠੇ ਕਾਂ ਕ੍ਰਿਸ਼ਨ ਬੜ ਭਾਗੀ ਤੂੰ ਸੋ ਡੀਠ ਮਾਰੀ ਲਾਗੀ ਇਹ ਨਿਰਪਕਾਏ ਨਿਰਪਾਣ ਛਰਈਐ ਹਮ ਸਭ ਹਨ ਬਰ ਘਰ ਲੈ ਜਈਐ ਯੋ ਜਬ ਬੈਣ ਕ੍ਰਿਸ਼ਨ ਸੁਨ ਪਾਇਓ ਗਰੜ ਚੜੇ ਗਰੜਾ ਧਵਜ ਆਇਓ ਪ੍ਰਥਮ ਕੋਟ ਲੋਹਾ ਕੋ ਤੋਰਿਓ ਸਮੂਏ ਭੈ ਤਾ ਕੋ ਸਿਰ ਭੋਰਿਓ ਬਹੁਰੋ ਦੁਰਗ ਤਾਂਬਰ ਕੋ ਲੀਨੋ ਅਸ਼ਟ ਧਾਤ ਪੁਨ ਗੜ ਬਸ ਕੀਨੋ ਬਹਰ ਸਿੱਕਾ ਕੋ ਕੋਟ ਛਿਨਾਇਓ ਬਹਰ ਫਟਕ ਕੋ ਕਿਲੋ ਗਿਰਾਇਓ ਜਾਬੀ ਰੁਕਮ ਕੋਟ ਕੋ ਲਾਗਿਓ ਤਬ ਨਿਰਪ ਸਗਲ ਸ਼ਸਤਰ ਗਹਿ ਜਾਗਿਓ ਸਕਲ ਸਹਿ ਲੀਨੇ ਸੰਗ ਆਇਓ ਮਹਾ ਕਰਨਾ ਦੀ ਬਜਾਇਓ ੜਿਲ ਕਾੜ ਕਾੜ ਕਰ ਖੜਕ ਪਖਰੀਆ ਧਾਵਹੀ ਮਹਾ ਖੇਤ ਮੈਂ ਖੱਤਰੀ ਕਿੰਗ ਨਚਾਵਹੀ ਖੰਡ ਖੰਡ ਹੋਇ ਗਿਰੇ ਖਗਿਸ ਕੇ ਸਰ ਲਗੇ ਹੋ ਚਲੇ ਖੇਤ ਕੋ ਛਾੜ ਕ੍ਰੋਧ ਅਤ ਹੀ ਜਗੇ ਭੁਜੰਗ ਛੰਦ ਮੰਡੇ ਆਨ ਮਾਨੀ ਮਹਾ ਕੋਪ ਹੋਇ ਕੈ ਕਿਤੇ ਬਾੜ ਵਾਰੀਨ ਕਉ ਬਾਂਦ ਕੈ ਕੈ ਕਿਤੇ ਪਾਣੀ ਮੰਗੈ ਕਿਤੇ ਵਾਰ ਕੂਕੈ ਕਿਤੇ ਚਾਰਿਓ ਰਾਨ ਤੇ ਆਨ ਢੂਕੈ ਕਿਤੇ ਸ਼ਸਤਰ ਅਸਤਰਾਂ ਲੈ ਕੇ ਪਧਾਰੈ ਕਿਤੇ ਬਾੜ ਵਾਰੀ ਕਿਤੇ ਬਾਣ ਮਾਰੈ ਕਿਤੇ ਹਾਕ ਗੂਕਾ ਕਿਤੇ ਰੂਹ ਛੋਰੈ ਕਿਤੇ ਛਿਪਰ ਛਤਰੀਨ ਕੇ ਛਤਰ ਤੋਰੈ ਭਏ ਨਾਦ ਪਾਰੇ ਮਹਾ ਕੋਬ ਕਹਿ ਕਹਿ ਕਿਤੇ ਬਾੜ ਵਾਰੀਨ ਕੋ ਬਾੜ ਦੇ ਕਹਿ ਹਨਿਓ ਕ੍ਰਿਸ਼ਨ ਕ੍ਰੋਧੀ ਪਟੰਗ ਬ੍ਰਿੰਤ ਘਾਇਓ ਪਜੈ ਸੂਰਮਾ ਰੁਕਮ ਕੋਟੈ ਗਿਰਾਇਓ ਦੋਰਾ ਰੁਕਮ ਕੋਟ ਕੋ ਜੀਤ ਕੈ ਤਹਾਂ ਪਹੁੰਚਿਓ ਜਾਏ ਜਹਾਂ ਦੁਰਗ ਕਲ ਧੌਤ ਕੋ ਰਾਖਿਓ ਦੁਰਗਤ ਬਨਾਏ ਭੁਜੰਗ ਛੰਦ ਤਹੀ ਜਾਏ ਲਾਗੋ ਬਚੋ ਲੋਹ ਗਾਢੋ ਮਹਾ ਛਤਰ ਤਾਰੀਨ ਕੋ ਛੋਗ ਬਾਡੋ ਕਿਤੇ ਫਾਂਸ ਫਾਂਸੇ ਕਿਤੇ ਮਾਰ ਛੋਰੇ ਫਿਰੈ ਮਤ ਦੰਤੀ ਕਹੂੰ ਛੂਚ ਘੋਰੇ ਚੌਪਈ ਜੁਜ ਜੋ ਸੁਭਟ ਸਾ ਮੁਹੇ ਮਰੈ ਚੁਣ ਚੁਣ ਕਿਤੇ ਬਰੰਗ ਬਰੰਗਨਿਨ ਬਰੈ ਬਰਤ ਬਰੰਗ ਬਰੰਗਨਿਨ ਜੋ ਨਰਤ ਨਿਹਾਰੈ ਲਾਲਰ ਮਰੈ ਨਾ ਸਦਨ ਸਿਦਾਰੈ ਦੋਹਰਾ ਕ੍ਰਿਸ਼ਨ ਜੀਤ ਸਭ ਸੂਰਮਾ ਰਾਜਾ ਦਇ ਛੁਰਾਏ ਨਰਕਾਸੁਰ ਕੋ ਘਾਇਓ ਅਵਲਾ ਲਈ ਛਿਨਾਇ ਇਹ ਚਰਿਤ੍ਰ ਤਨ ਚੰਚਲਾ ਰਾਜਾ ਦੇ ਛੁਰਾਏ ਕ੍ਰਿਸ਼ਨ ਨਾਥ ਸਭ ਹੂੰ ਕਰੇ ਨਰਕਾਸੁਰੈ ਹਨਾਏ ਚੌਪਈ ਸੋਹਰਾ ਸ਼ਬਦ ਕ੍ਰਿਸ਼ਨ ਤੇ ਬਰੀ ਪਾਂਦ ਪਾਂਦ ਕੇ ਭੋਗਨ ਭਰੀ ਕੰਚਨ ਕੋ ਸਭ ਕੋਟ ਗਿਰਾਇਓ ਆਣ ਦਵਾਰ ਕਾ ਦੁਰਗ ਬਨਾਇਓ ਸੋਈਆ ਗ੍ਰਹਿ ਕਾਉ ਕੇ ਚੌਪਰ ਮੰਡਤ ਹੈ ਤ੍ਰਿਏ ਕਾਹੂ ਸੋ ਭਾਗ ਮਚਾਵਤ ਹੈ ਕਹੂ ਗਾਵਤ ਗੀਤ ਬਜਾਵਤ ਤਾਲ ਸੋ ਬਾਲ ਕਹੂ ਦੁਲਰਾਵਤ ਹੈ ਗਨਿਕਾਨ ਕੇ ਖਿਆਲ ਸੁਣੈ ਕਤ ਹੂੰ ਕਹੂ ਬਸਤਰ ਅਨੂਪ ਬਨਾਵਤ ਹੈ ਸੁਭ ਚਿਤਰਨ ਚਿਤ ਸੁਬਿਤ ਹਰੇ ਕੋ ਤਾ ਕੋ ਚਿਤਰ ਨਾ ਪਾਵਤ ਹੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 203 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਇਕ ਕੈਲਾਸ ਮਤੀ ਰਹਿ ਰਾਣੀ ਰੂਪ ਅਪਾਰ ਜਾਤੇ ਜਗਤ ਨਰੇਸ਼ ਬਿਦ ਸੀਖੀ ਜੁਧ ਮਝਾਰ ਚਉਪਈ ਸਿੰਘ ਸੋ ਵੀਰਨਾਥ ਇਕਤਾ ਕੋ ਰੂਪ ਵੇਸ ਭਾਗਤ ਜਗਵਾ ਕੋ ਅਪਰਮਾਨ ਤੇ ਪ੍ਰਭਾ ਬਿਰਾਜੈ ਨਿਸੇਸ ਦਿਨੇਸ ਨਿਰਖਤ ਮਨੁ ਲਾਜੈ ਚਉਪਈ ਰਹਿਣ ਦਿਵਸ ਬੈਰੀਆਂ ਬਿਦਾਰੈ ਸ਼ਾਹ ਕੇ ਰੋਜ ਪਰਗਨੇ ਮਾਰੈ ਏਕ ਜਹਾਜ ਜਾਣ ਨ ਦੇਵੈ ਲੂਟ ਲੂਟ ਸਭ ਹਿਨ ਕੋ ਲੇਵੈ ਅੜਿਲ ਲੂਟ ਫਿਰੰਗੀ ਲੈ ਸਕਲੇ ਇਕੱਠੇ ਭੈ ਸ਼ਾਜਾਂ ਜੂ ਜਹਾਂ ਤਹੀਂ ਸਭ ਹੀ ਗਏ ਸਵੇ ਲੱਗੇ ਦੀਵਾਨ ਪੁਕਾਰੇ ਆਏ ਕੈ ਹੋ ਹਮਰੋ ਨਿਆਉ ਕਰੋ ਇਹ ਹਨੋ ਰਸਾਏ ਕੈ ਸ਼ਾਹਬਾਜ ਕਹੋ ਲੂਟ ਕਿਨ ਲੈ ਤਸੀ ਕਹੋ ਮਾਰੀਐ ਤਾਹੀ ਕਹੋ ਏ ਠੌਰ ਸੋ ਨਾਏ ਉਚਾਰੀਐ ਤਾਪੈ ਅਭੀ ਆਪਣੀ ਫੌਜ ਪਠਾਏ ਹੈ ਹੋ ਤਾਤੇ ਤੁਮਰੋ ਸਭ ਹੀ ਮਾਲ ਦਿਲਾਏ ਹੈ ਫਿਰੰਗੀ ਆਵਾਜ਼ ਦੋਹਰਾ ਜਾਂ ਕਮੱਛਾ ਕੋ ਭਵਨ ਤਸੀ ਠੌਰ ਕੇ ਰਾਏ ਅਤਕ ਫਿਰੰਗੀ ਮਾਰ ਕੈ ਲੀਨੋ ਮਾਲ ਛਿਨਾਏ ਚਉਪਈ ਐਸੇ ਜਬ ਹਜਰਤ ਸੁਨ ਪਾਈ ਫੌਜਾਂ ਅਤਹੀ ਤਾਂ ਪਠਾਈ ਉਮੜ ਅਨੀ ਚਲ ਆਵੇ ਤਹਾਂ ਰਾਜਤ ਭਵਨ ਕਮਖਿਆ ਜਹਾਂ ਅੜਿਲ ਲੋ ਸਿੰਘ ਸੋ ਵੀਰ ਲੋਕ ਦਿਵ ਕੇ ਗਇਓ ਰਾਣੀ ਦੇ ਜਰਾਏ ਨ ਲੋਗਣ ਭਾਖਿਓ ਕਹਿਓ ਅਨਮਨੋ ਰਾਵ ਕਛੁਕ ਦਿਨ ਤਵੈ ਰਹੋ ਹੋ ਰਾਜ ਸਾਜ ਲੈ ਹਾਥ ਆਪ ਅਸ ਕਉ ਗਹਿਓ ਜਬ ਲਗ ਰਾਜਾ ਨਾਏ ਤਬ ਲਗੇ ਜਾਏ ਹੋ ਇਨ ਬੈਰਨ ਕੇ ਸਿਰ ਪਰ ਖੜਕ ਮਚਾਏ ਹੋ ਸਗਲ ਬੈਰੀਆਂ ਘਾਏ ਪਲਟ ਕਰ ਆਏ ਕਹਿ ਹੋ ਕਰ ਹੋ ਜਾਏ ਪ੍ਰਣਾਮ ਪਤਹਿ ਮੁਸਕਾਏ ਕਹਿ ਸੁਣ ਐਸੇ ਬਜ ਸੂਰ ਸਵੈ ਹਰਖਤ ਪਏ ਪਾਂਤ ਪਾਂਤ ਕੇ ਸ਼ਸਤਰ ਸਭਨ ਹਾਥਨ ਲਏ ਕਛ ਪਟ ਦਲਹਿ ਦਿਖਾਏ ਲਿਆਏ ਲਾਇ ਕਹਿ ਹੋ ਬੜੀ ਫੌਜ ਮੈਂ ਆਣ ਦੇ ਸਭ ਘਾਇ ਕਹਿ ਦਾਸ ਹੰਸਰ ਕੋ ਲਿਏ ਬੈਲ ਮੰਗਾਏ ਕੈ ਦਵੈ ਦਵੈ ਸੀਂਗਨ ਬਧੀ ਮਸਾਲ ਜਰਾਏ ਕੈ ਇਹ ਦਿਸ ਦਰੈ ਦਿਖਾਏ ਆਏ ਉਹ ਦਿਸ ਪਰੀ ਹੋ ਬੜੇ ਬੜੇ ਨਿਰਵਕਾਏ ਮਾਰ ਚਕ ਕਰੀ ਜਬ ਹੀ ਦੂਜੋ ਦਿਵਸ ਬਹੁਚੋ ਆਏ ਕੈ ਭਰ ਗੋਨੈ ਪਨੀਨ ਕੀ ਦਈ ਚਲਾਏ ਕੈ ਲੋਕ ਖਜ਼ਾਨੋ ਜਾਣ ਟੂਟ ਤਾਪੈ ਪਰੇ ਹੋ ਉਹ ਦਿਸ ਤੇ ਉਨ ਬਾਲ ਨਿਰਪ ਧਨ ਜੁਤ ਹਰੇ ਦਿਨ ਦੂਜੋ ਗਇਓ ਦਿਵਸ ਤੀਸਰੋ ਆਇਓ ਤਬ ਰਾਣੀ ਦੁੰਧ ਵੀ ਇਕ ਠੌਰ ਬਜਾਇਓ ਲੋਗ ਦਿਰਬ ਲੈ ਭਜੇ ਜੋ ਤਿਹ ਮਗ ਆਇਓ ਹੋ ਲੂਟ ਧਨੀ ਸਭ ਲੀਏ ਨ ਜਾਣਿਕ ਪਾਇਓ ਦਿਵਸ ਚਤੁਰਥੇ ਦੀਨੀ ਆਗ ਲਗਾਏ ਕੈ ਆਪ ਏਕ ਠਾਂ ਥਿਰ ਭਈ ਦਲਹ ਦੁਰਾਏ ਕੈ ਸਭ ਰਾਜਨ ਕੇ ਲੋਗ ਬੁਝਾਵਨ ਲਾਗੇ ਹੋ ਜੋ ਪਾਏ ਨਿਰਪ ਰਹੇ ਮਾਰ ਅਬਲਾ ਦਏ ਦਿਵਸ ਪਾਂਚਵੇਂ ਆਪਣੀ ਅਣੀ ਸੁਧਾਰ ਕੈ ਮਦ ਸੈਨ ਕੇ ਪਰੀ ਮਸਾਲੇ ਕੈ ਮੁਆਰ ਕੂਟ ਸੈਨ ਨਿਕਸ ਆਪਨ ਗਈ ਹੋ ਪਿਤਾ ਪੂਤ ਸਿਰ ਤੇਗ ਪੂਤ ਪਿਤ ਕੇ ਦਈ ਦੋਹਰਾ ਰਹਿਣ ਸਮੈ ਤਿਨ ਹੀ ਵਿਖੈ ਮਾਚਿਓ ਲੋਹ ਅਪਾਰ ਪੜ ਦੂਝੇ ਪਿਤ ਪੂਤ ਹਾਨੇ ਪੂਤ ਪਿਤਾ ਕੋ ਮਾਰੇ ਰਹਿਣ ਸਮੈ ਤਮਨੈ ਕਟਕ ਲੋਹ ਪਰਿਓ ਬਿਕਰਾਰ ਊਚ ਨੀਚ ਰਾਜਾ ਪ੍ਰਜਾ ਘਾਇਲ ਭੈ ਸੁਮਾਰ ਚਉਪਈ ਪਿਤ ਲੈ ਖੜਗ ਭੂਤ ਕੋ ਮਾਰਿਓ ਭੂਤ ਪਿਤਾ ਕੇ ਸਿਰ ਪਰ ਝਾਰਿਓ ਐਸੋ ਲੋਹ ਪਰਿਓ ਬਿਕਰਾਰਾ ਸਭ ਘਾਇਲ ਭੇ ਪੂਪ ਸਮਾਰਾੜਿਲ ਦਿਵਸ ਖਸ਼ਟ ਮੋ ਜਵੈ ਪਹੁੰਚਿਓ ਆਇ ਕੈ ਦੋ ਦੋ ਮਰਦ ਲੋ ਖਾਈ ਗਈ ਖੁਦਾਇ ਕੈ ਗੜ ਸੂਰੀ ਜਲ ਉਪਰ ਦੈ ਬਹਾਇ ਕੈ ਹੋ ਬਦਿਓ ਖਲਨ ਸੋ ਜੁਦ ਖਿੰਗ ਖੁਨਸਾਇ ਕੈ ਬੰਧ ਕਰ ਫੌਜ ਦੋ ਠਾਡੀ ਭਈ ਤੀਰ ਤੋਕ ਤਰਵਾਰ ਮਾਰ ਚਿਰ ਲੋ ਦਈ ਭਾ ਚਲੀ ਤਰੇ ਪਾਛੇ ਕਟਕ ਲਗਾਏ ਕਹਿ ਹੋ ਪਛੇ ਪਖਰੀਆ ਪਰੈ ਤੁਰੰਗ ਨਚਾਏ ਕਹਿ ਦੋਹਰਾ ਏਕ ਬਾਰ ਸੋਰਾ ਸਹਸ ਸਵਾਰ ਜੁਝੇ ਬਰਬੀਰ ਬੋਹਰਿਆਨ ਅਬਲਾ ਪਰੀ ਹਨੇ ਤੁਪਕ ਕਹਿ ਤੀਰ ਅੜਿਲ ਜਵੈ ਸਭ ਤੋ ਦਿਵਸ ਬਹੁਚੋ ਆਏ ਕਰ ਸਭ ਪਕਵਾਨਨ ਮੋ ਦਈ ਜਹਰ ਡਰਾਏ ਕਰ ਖਲਨ ਖੰਡ ਕਛ ਚਿਰ ਲੋ ਲੋਹ ਬਜਾਏ ਕਹਿ ਹੋ ਔਰ ਠੌਰ ਚਲ ਗਈ ਨਿਸ਼ਾਨ ਦਿਵਾਏ ਕੈ ਮਾਰ ਪਰਨ ਤੇ ਰਹੀ ਸਿਪਾਹਿਨ ਯੋ ਕੀਓ ਸਰਕ ਸਰਕ ਕਰ ਸ਼ਕਤੀ ਨਿਕਰ ਤਿਹ ਕੋ ਲਿਓ ਚੂਮ ਪਰੇ ਚਉ ਔਰ ਦੁਰਗ ਕੇ ਦਵਾਰ ਪਰ ਹੋ ਲਈ ਮਠਾਈ ਛੀਨ ਗਠਰੀਐ ਬਾਂਧ ਕਰ ਦੋਹਰਾ ਬੈਠ ਬੈਠ ਸੋ ਸੋ ਪੁਰਖ ਜੋ ਜੋ ਮਠਾਈ ਖਾਹੇ ਮਦ ਬਿਖ ਕੇ ਤਿਨ ਤਨ ਚਰੈ ਤੁਰਤ ਤਰਫ ਮਰ ਜਾਹੇ ਚਾਰ ਪੰਜ ਕਟਕਾ ਬਿਤੇ ਬਾਲ ਪਰੀ ਆਸੀ ਧਾਰ ਜੋ ਬਿਖਤੇ ਘੂਮਤ ਹੁਤੇ ਸਭ ਹੀ ਦੈ ਸੰਘਾਰੇ ਅੜਿਲ ਬਹੁਰ ਮਿਲਨ ਤ੍ਰੀ ਬਦਿਓ ਸੋ ਦੂਤ ਪਠਾਇ ਕੈ ਚਲੀ ਆਪਣੀ ਆਛੀ ਅਣੀ ਬਨਾਇ ਕੈ ਤੁਬਕ ਚੋਟ ਕੋ ਜਵੇ ਸੈਨ ਲਾਂਗਤ ਭਈ ਹੋ ਪਰੀ ਤੁਰੰਗ ਧਵਾਏ ਕਿਰਪਾਨਾ ਕੱਢ ਲਈ ਦੋਰਾ ਸਭ ਰਾਜਨ ਕੋ ਮਾਰ ਕੈ ਸੈਨਾ ਦਈ ਖਪਾਏ ਜੀਤ ਜੁਧ ਗ੍ਰਹਿ ਕੋ ਗਈ ਜੈ ਦੁੰਦਵੀ ਬਜਾਏ ਤਾਹੀ ਤੇ ਜਗਤੇਸ਼ ਨਿਰਪ ਸੀਖੇ ਚਿਤ ਅਨੇਕ ਸਹਿ ਜਹਾਂ ਕੇ ਵੀਰ ਸਭ ਚੁਣ ਚੁਣ ਮਾਰੇ ਏਕ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਦੋਏ ਸਹਿ ਚਾਰ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਭੂ ਬੜੀ ਗੁਜਰਾਤ ਬਖਨੀਅਤ ਵਿਜੈ ਕੁਰਤਾ ਕੀ ਤ੍ਰਿਯ ਜਨਿਯਤ ਛਤਰੀ ਏਕ ਤਹਾਂ ਬੜ ਭਾਗੀ ਤਾਂ ਤਨ ਦ੍ਰਿਸ਼ਟ ਕੁਾਰ ਕੀ ਲਾਗੀ ਅੜਿਲ ਰੈਨ ਪਰੀ ਕੋ ਤ੍ਰਿਏ ਲੈਉ ਬੁਲਾਏ ਕੈ ਰਾਤਿ ਮਾਨੀ ਚਿਰ ਲਉ ਅਤਿ ਰੁਚੁ ਬਜਾਏ ਕੈ ਲਪਟ ਲਪਟ ਉਰ ਜਾਹੇ ਨਾ ਛੋਰਿਓ ਭਾਵੀ ਹੋ ਭਾਂਤ ਪਾਂਤ ਕੇ ਆਸਨ ਕਰਤ ਸੁਹਾਵੀ ਦੋਹਰਾ ਰਾਣੀ ਮੀਤਾ ਸੰਗ ਲੈ ਪਾਗਹਿ ਗਈ ਲਵਾਏ ਕਾਮ ਭੋਗਤਾ ਸੋ ਕਰਿਓ ਹਿਰਦੈ ਹਰ ਖੁਬ ਜਾਏ ਜਹਾਂ ਬਾਗ ਮੋਜਾਰ ਸੋ ਰਾਣੀ ਰਮਤ ਬਨਾਏ ਤਾਕੋ ਨਿਰਪ ਕੌਤਕ ਨਿਮਿਤ ਤਾਹੀ ਨਿਕਸਿਓ ਆਏ ਚਉਪਈ ਲਖ ਰਾਜਾ ਰਾਣੀ ਦਰਪਾਨੀ ਮਿੱਤਰ ਭੈ ਇਹ ਭਾਂਤ ਬਖਾਨੀ ਮੇਰੀ ਕਹੀ ਚਿਤ ਮੈਂ ਧਰਿਓ ਮੂੜ ਰਾਵ ਤੇ ਨੈਕ ਨਾ ਡਰਿਓ ਅੜਿਲ ਇਕ ਗੜਹਾ ਮੈਂ ਦਇਓ ਜਾਰ ਕੋ ਢਾਰ ਕੈ ਤਖਤਾ ਪਰ ਬਾ ਗੰਬਰ ਡਾਰ ਸੁਧਾਰ ਕੈ ਆਪ ਜੋਗ ਕੋ ਭੇਸ ਵਹਿਠੀ ਤਹਾਂ ਧਾਰ ਹੋ ਰਾਵ ਚਲਿਓ ਦੀਏ ਜਾਨ ਨਾ ਆਨਿਓ ਦ੍ਰਿਸ਼ਟ ਤਾਰੇ ਹਰਾਏ ਨਿਰਖ ਤੇ ਰੂ ਚਕਰ ਚਿਤ ਮੈਂ ਭਇਓ ਕਮਨ ਦੇਸ ਕੋ ਏਸ ਭਇਓ ਜੋਗੀ ਕਹਿਓ ਯਾ ਕੇ ਦੋਨੋ ਪਾਇਨ ਪਰਿਐ ਜਾਇ ਕੈ ਹੋ ਆਇਸ ਕੋ ਲਈਐ ਚਿਤ ਬਰਮਾਇ ਕੈ ਚਉਪਈ ਜਬ ਰਾਜਾ ਤਾਂ ਕੇ ਡਿਗ ਆਇਓ ਜੋਗੀ ਉਠਿਓ ਨਾ ਬੈਨ ਸੁਨਾਇਓ ਇਹ ਦਿਸ ਤੇ ਉਹ ਦਿਸ ਪ੍ਰਭ ਗਇਓ ਤਬ ਰਾਜੈ ਸੋ ਜੋਰ ਕਰ ਲਇਓ ਨਮਸਕਾਰ ਜਬ ਤਿਹ ਨਿਰਭ ਕੀਓ ਤਬ ਜੋਗੀ ਮੁਖ ਫੇਰ ਸੋ ਲਿਓ ਜਿਹ ਜੇ ਦਿਸ ਰਾਜਾ ਚਲ ਆਵੈ ਤਹਾ ਤਾ ਤੇ ਤ੍ਰਿਏ ਆਂਖ ਚੁਰਾਵੈ ਯਹ ਗਤ ਦੇਖ ਨਿਰਭਤ ਚੱਕ ਰਹਿਓ ਤਨ ਤਨ ਮਨ ਵੈ ਤਿਹ ਕਹਿਓ ਯਹ ਮੋਰੀ ਪਰਵਾਹੇ ਨ ਰਾਖੈ ਤੇ ਮੋਹਿ ਨ ਮੁਖ ਤੇ ਭਾਖੈ ਅਨਕ ਜਤਨ ਰਾਜਾ ਕਰ ਹਾਰਿਓ ਕਿਉ ਹੂ ਨਹਿਰਾਣੀਐ ਨਿਹਾਰਿਓ ਕਰਤ ਕਰਤ ਇੱਕ ਬਚਨ ਵਖਾਨੋ ਮੂਰਖ ਰਾਵ ਨਾ ਬੋਲ ਪਛਾਨੋ ਬਾਤੈ ਸੋ ਨਿਰਭ ਸੋ ਕੋ ਕਰੈ ਜੋ ਇੱਛਾ ਧਨ ਕੀ ਮਨ ਧਰੈ ਰਾਵ ਰੰਗ ਹਮ ਕਛੂ ਨਾ ਜਾਣੈ ਏਕੈ ਹਰਿ ਕੋ ਨਾਮ ਪਛਾਨੈ ਬਾਤੈ ਕਰਤ ਨਿਸਾ ਪਰ ਗਈ ਨਿਰਭ ਸਭ ਸੈਨ ਵਿਦਾ ਕਰ ਦਈ ਹਵੈ ਏਕਲ ਰਹਿਓ ਤਹ ਸੋਈ ਚਿੰਤਾ ਕਰਤ ਅਰਧ ਨਿਸ ਖੋਈ ਅੜਿਲ ਸੋਏ ਨਿਰਭ ਲਹਿ ਗਇਓ ਤ੍ਰਿਯ ਮੀਤਹਿ ਉਚਰਿਓ ਕਰ ਭੇ ਟੂਬ ਜਗਾਏ ਭੋਗ ਬਹੁ ਵਿਦ ਕਰਿਓ ਜਾ ਤਹਾਂ ਤੇ ਪੈ ਯਹ ਲਿਖ ਖਾਦ ਪਰ ਹੋ ਸਵਰਗ ਦੇਖ ਭੂ ਦੇਖ ਸੋ ਗਏ ਪਤਾਰ ਤਰ ਚਉਪਈ ਭਈ ਪ੍ਰਾਤ ਰਾਜਾ ਸੁਧ ਲਿਓ ਤਿਨੈ ਨਾ ਤਾਹ ਬਿਲੋਕਿਤ ਪਇਓ ਗਢਾ ਪਰ ਕੋ ਲਿਖਿਓ ਨਿਹਾਰਿਓ ਮੰਤਰ ਜੁਤ ਇਹ ਭਾਂਤ ਵਿਚਾਰਿਓ ਦੋਹਰਾ ਯਾ ਜੋਗੀਸ਼ਵਰ ਲੋਕ ਲਖ ਬਹੁਰ ਲਖਿਓ ਯਹ ਲੋਕ ਆਪਤਾਰ ਦੇਖਣ ਗਇਓ ਹੋਇ ਕੈ ਹਿਰਦੈ ਨਿਸੋਕ ਚਉਪਈ ਸਿੱਧ ਸਿੱਧ ਸਭ ਤਾਹੇ ਉਚਾਰੈ ਭੇਦ ਭੇਦ ਨਾ ਮੂੜ ਵਿਚਾਰੈ ਇਹ ਚਰਿਤ੍ਰ ਤ੍ਰਿਜਾਰ ਬਚਾਇਓ ਰਾਜਾ ਤੇ ਗਢਾ ਪੂਜਾਇਓ ਗਢਾ ਕੀ ਪੂਜਾ ਨਿਰਪ ਕਰੈ ਤਾਂ ਕੀ ਬਾਤ ਨਾ ਚਿਤ ਮੈਂ ਧਰੈ ਸਵਰਗ ਛੋੜ ਜੋ ਪਿਆਰ ਸੁਧਾਰੋ ਨਮਸਕਾਰ ਹੈ ਤਾਏ ਹਮਾਰੋ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 205 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਗਰਾਵਤੀ ਇਕ ਸੁਨਾ ਸਿੰਘ ਵਿਸ਼ੇਸ਼ਵਰ ਰਾ ਬਹੁ ਗੁਨਾ ਇਸ਼ਕਮਤੀ ਤਾ ਕੀ ਬਰਨਾਰੀ ਖੋਜ ਲੋਗ ਚੌਧੂ ਨਿਕਾਰੀ ਦੋਹਰਾ ਅਪਰਮਾਨ ਤਾ ਕੀ ਪ੍ਰਵਾ ਜਲ ਥਲ ਰਹੀ ਸਮਾਏ ਸੁਰੀ ਆਸਰੀ ਕਿੰਨਰਨੀ ਹੀਰ ਰਹਾਤ ਸਿਰ ਨਿਆਏ ਅੜਿਲ ਨੌ ਜੋਵਨ ਰਾਇਕ ਸੁਤਿ ਸ਼ਾਉ ਨਿਹਾਰਿਓ ਰਮੋ ਤਮਨ ਕੇ ਸੰਗ ਇਹ ਭਾਂਤ ਵਿਚਾਰਿਓ ਪਠੈ ਅਲੀ ਇਕ ਲੀਨੋ ਭਵਨ ਬੁਲਾਇ ਕੈ ਹੋ ਰੀਤ ਪ੍ਰੀਤ ਕੀ ਕਰੀ ਹਰ ਖੋ ਜਾਇ ਕੈ ਪਾਂਤ ਪਾਂਤ ਮਿਤਵਾ ਕੋ ਗਰੇ ਲਗਾਇਓ ਲਪਟ ਲਪਟ ਕਰ ਕਾਮ ਕੇ ਲੋ ਬਜਾਇਓ ਆਸਨ ਚੁੰਬਨ ਬਹੁ ਵਿਦ ਕਰੇ ਬਨਾਏ ਕੈ ਹੋ ਨਿਜ ਪ੍ਰੀਤਮ ਕੇ ਚਿਤ ਕੋ ਲਿਓ ਲੁਭਾਏ ਕੈ ਹਾਵ ਭਾਵ ਬਹੁ ਭਾਂਤ ਦਿਖਾਏ ਮੀਤ ਕੋ ਛਿਨ ਪੀਤਰ ਬਸ ਕਿਓ ਤਮਨ ਕੇ ਚੀਤ ਕੋ ਲਪਟ ਲਪਟ ਲਲਤਾ ਔਰ ਗਈ ਬਨਾਏ ਕੈ ਹੋ ਸ੍ਰੀ ਨਵ ਜੋਬਨ ਰਾਏ ਲਿਓ ਲਲਚਾਇ ਕੈ ਇੰਦੋਰਾ ਰਾਵਤ ਜੋਬਨ ਰਹਿਣ ਦਿਨ ਇਸ਼ਕ ਮਤੀ ਕੇ ਸੰਗ ਰਾਤਿ ਮਾਨਤ ਰੁਚ ਮਾਨ ਕੈ ਹਵੈ ਪ੍ਰਮੁਦਤ ਸਰਬੰਗ ਸਵਈਆ ਪੌੜ ਦਰਿਆ ਕੇ ਪ੍ਰਜੰਕ ਲਲਾ ਕੋ ਲੈ ਸੁੰਦਰ ਗੀਤ ਸੁਹਾਵਤ ਗਾਵੈ ਚੁੰਬਨ ਔਰ ਅਲਿੰਗਨ ਆਸਨ ਭਾਂਤ ਅਨੇਕ ਰਮੈ ਲਪਟਾਵੈ ਜੋ ਤ੍ਰਿਯ ਜੋ ਬਨਵੰਤ ਜੁਬਾ ਦੋ ਕਾਮ ਕੀ ਰੀਤ ਸੋ ਪ੍ਰੀਤ ਉਪਜਾਵੈ ਛਾੜ ਕੈ ਛੋਗ ਲੋਕੀ ਕੇ ਲੋਕ ਬਿਲੋਕ ਪ੍ਰਵਾਹ ਸਭ ਹੀ ਪਰ ਜਾਵੈ ਕੋਕ ਕੀ ਰੀ ਸੋ ਪ੍ਰੀਤ ਕਰੈ ਸੁਭ ਕਾਮ ਕਲੋਲ ਮੋਲ ਕਮਾਵੈ ਬਾਰ ਹੈ ਬਾਰ ਰਮੈ ਰੁਚ ਸੋ ਦੋ ਹੇਰ ਪ੍ਰਵਾਹ ਤਨ ਕੀ ਵਲ ਜਾਵੈ ਬੀਰੀ ਚਵਾਏ ਸਿੰਗਾਰ ਬਨਾਏ ਸੋ ਨੈਣ ਨਚਾਏ ਮਿਲੈ ਮੁਸਕਾਮੈ ਮਾਨੋ ਵੀਰ ਜੁਟੇ ਰਣ ਮੈਂ ਸਿਤ ਤਾਨ ਕਮਾਨਨ ਬਾਣ ਚਲਾਵੈ ਚਉਪਈ ਐਸੀ ਭੀਤ ਦੁਹਨ ਮੈਂ ਪਈ ਬਿਸਰ ਲੋਕ ਕੀ ਲੱਜਾ ਗਈ ਨੋਖੋ ਨੇਹ ਨਿਗੋਡੋ ਲਾਗੋ ਜਾਤੇ ਨੀਂਦ ਭੂਖ ਦੋ ਭਾਗੋ ਏਕ ਦਿਵਸ ਤ੍ਰਿਮੀਤ ਬੁਲਾਇਓ ਸੋਤ ਸੰਗ ਸਭ ਤਨ ਨੇ ਤਕਾਇਓ ਭੇਵ ਰਛ ਪਾਲਕ ਕੋ ਦੀਨੋ ਤਿਨ ਕੋ ਕੋ ਆਤਮਾ ਕੀਨੋ ਰਛ ਪਾਲ ਕ੍ਰੁੱਧ ਤੇ ਅਤ ਭਏ ਹੈਰਾਨੀ ਹੁਤੀ ਤਹੀ ਤੇ ਗਏ ਜਾਰ ਸਹਿਤਾ ਕੋ ਲਹਿ ਲੀਨੋ ਬਿਵਤ ਹਨਨ ਦੂਹਨ ਕੋ ਕੀਨੋ ਤਬ ਰਾਣੀਏ ਭਾਂਤ ਚਾਰੀ ਸੁਨੋ ਰਛਕੋ ਬਾਤ ਹਮਾਰੀ ਮੀਤ ਮਰੇ ਨਿਰਪ ਤ੍ਰਿਏ ਮਰ ਜੈ ਹੈ ਤ੍ਰਿਆ ਮਰੈ ਰਾਜਾ ਕੋ ਛੈ ਹੈ ਦੋ ਕੁਕਟ ਪੂਟੀ ਮੰਗਵਾਈ ਸਖੀਐ ਬੋਲ ਤਨੈ ਬਿਖ ਖਵਾਈ ਨਿਕਟ ਆਪਣਾ ਦੂਹਨ ਆਨੋ ਮੂੜ ਰਛਕਨ ਚਿਤ ਨਾ ਜਾਨੋ ਪ੍ਰਥਮ ਵਾਰ ਕੁਕਟ ਕੋ ਦਇਓ ਕੁਕਟੀ ਕੋ ਬਿਨ ਬਦ ਬਦ ਭਇਓ ਬਹੁਰ ਨਾਸ ਕੁਕਟੀ ਕੋ ਭਇਓ ਤਨਕ ਬਿਖੈ ਕੁਕਟੋ ਮਰ ਗਇਓ ਰਾਣੀ ਬਾਜ ਸੁਨੋ ਲੋਕ ਮੈਂ ਤੁਮੈ ਸੁਨਾਉ ਮਿੱਤਰ ਮਰੇ ਮੈਂ ਪ੍ਰਾਨ ਗਵਾਉ ਮੋਹੇ ਮਰੇ ਰਾਜਾ ਮਰ ਜੈ ਹੈ ਤੁਮਰੇ ਕਹੋ ਹਾਦ ਕਾ ਆਇ ਹੈ ਹੋ ਰਾਜਾ ਜੋ ਜੀਤ ਬਰ ਹੈ ਤੁਮਰੀ ਸਦਾ ਪਾਲਣਾ ਕਰ ਹੈ ਜਿਉ ਨਿਰਪ ਤ੍ਰਿਏ ਜੁਤ ਸਵਰਗ ਸਦਾਇ ਹੈ ਤੁਮ ਤੇ ਵੈ ਜੀਤੇ ਜੈ ਹੈ ਤਾਂ ਤੇ ਕਿਉ ਨਾ ਲੀ ਲੀਜੈ ਤਿਹੂ ਜੀਨ ਕੀ ਰੱਛਾ ਕੀਜੈ ਜੜਨ ਕੁਕਟ ਕੋ ਤ੍ਰਿਤ ਨਿਹਾਰਿਓ ਜਾਰ ਸਹਿਤ ਰਾਣੀ ਹੈ ਨ ਮਾਰਿਓ ਦੋਹਰਾ ਇਸ਼ਕ ਮਤੀਏ ਛਲ ਪੈ ਕੁਕਟ ਕੁਕਟਿਆ ਘਾਏ ਪ੍ਰਾਨ ਉਬਾਰਿਓ ਪ੍ਰਿਆ ਸਹਿਤ ਨਿਰਪ ਡਰ ਜੜਨ ਦਿਖਾਏ ਚਉਪਈ ਤਿਨਹੇ ਭਾਂਤ ਵਿਚਾਰ ਵਿਚਾਰੇ ਰਾਣੀ ਮਰਤ ਮੀਤ ਕੇ ਮਾਰੇ ਰਾਣੀ ਮਰੈ ਰਾਜਾ ਮਰ ਜੈ ਖੈ ਹਮਰੇ ਕਹਾ ਹਾਥ ਧਨ ਆਇ ਹੈ ਅਤ ਹੀ ਲੋਭ ਰਛਕਨ ਕੀਓ ਰਾਜਾ ਸੰਗ ਭੇਦ ਨਹਿ ਦਿਓ ਸਹਿਤ ਜਾਰ ਰਾਣੀਐ ਨਾ ਮਾਰਿਓ ਧਨ ਕੇ ਲੋਭ ਬਾਤ ਕੋ ਟਾਰਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 206ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਰਾਜਾ ਕੌਜ ਬਿਹਾਰ ਕੋ ਵੀਰ ਦਤ ਤੇ ਨਾਮ ਅਮਿਤ ਦਰਬਤਾ ਕੇ ਰਹੈ ਵਸਤ ਇੰਦਰਪੁਰ ਗ੍ਰਾਮ ਚੌਪਈ ਮੁਸਕਮਤੀ ਤਾ ਕੀ ਬਰ ਜਨ ਰਾਤੀ ਪਤ ਕੇ ਭਈ ਕੁਮਾਰੀ ਕਾਮ ਕਲਾ ਦੁਇਤਾ ਤੇ ਸੋਖ ਹੈ ਦੇਵ ਦੇਵਨ ਕੋ ਮਨ ਮੋਹ ਹੈ ਜੋ ਪੁਰ ਚਹਿ ਤਸੀ ਕਉ ਮਾਰੈ ਅਕਬਰ ਕੀ ਕਜ ਕਾਨ ਨ ਧਾਰੈ ਦੇਸ ਤਲਟੀ ਬਸਣ ਨਹਿ ਵਹਿ ਲੂਟ ਕੂੜ ਸੌਦਾ ਗ੍ਰਨ ਵਹਿ ਅਕਬਰ ਸਾਹਿ ਕੋਪ ਅਤਿ ਆਇਓ ਤਿਨ ਪੈ ਬੈਰਨ ਓਗ ਪਠਾਇਓ ਜੋਰ ਸੈਣ ਸੂਰਾ ਸਭ ਧਾਏ ਪੈਰ ਕੌਜ ਵੀ ਬਜਾਏ ਦੋਹਰਾ ਜਬ ਹੀ ਕੌਜ ਵਿਹਾਰ ਕੇ ਨਿਕਟ ਪਹੁੰਚੇ ਆਏ ਲਿਖ ਪਤਿਆ ਐਸੇ ਪਠੀ ਰਣ ਵੀ ਬਜਾਏ ਕਹਿ ਹਮ ਕੋ ਮਿਲ ਆਏ ਕਹਿ ਪਤਿਆ ਲਿਖੀ ਸੁਧਾਰੇ ਕਹਿ ਪਗ ਪਰ ਕਹਿ ਅੰਤ ਟਰ ਕਹਿ ਲਰ ਸ਼ਸਤਰ ਸੰਭਾਰੇ ਚਉਪੀ ਜਬ ਨਿਰਭਕੇ ਸ਼ਰਮਨਨ ਜੋ ਪਰਿਓ ਭਾ ਚਲਤ ਪਇਓ ਤੀਰ ਨ ਧਰਿਓ ਮੁਸਕਮਤੀ ਜਬ ਹੀ ਸੁਨ ਪਾਈ ਬਾਂਧ ਨਿਰਪੈ ਦੁੰਦ ਵੀ ਬਜਾਈ ਭਾਂਤ ਭਾਂਤ ਤੇ ਸੈਣ ਸੰਭਾਰੀ ਮਾਰੇ ਸੂਰਬੀਰ ਹੰਕਾਰੀ ਰਾਜਾ ਕਿਤੇ ਬਾਂਧ ਕਰ ਲੀਨੇ ਜੈ ਭਵਾਨੀ ਕੇ ਬਲ ਦੀਨੇ ਦੋਹਰਾ ਦਲ ਦਲ ਏਕਤ ਕਾਇ ਕੈ ਦਇਓ ਦਮਾਮੋ ਜਾਏ ਸੁਣਤ ਨਾਲ ਸੂਰਾ ਸਵੈ ਤਹੀਂ ਭਰੇ ਅਰ ਰਾਏ ਚਉਪਈ ਜੋ ਧਾਏ ਫਸ ਫਸ ਤੇ ਗਏ ਗਹਿ ਗਏ ਤਰਨ ਤੁਰਤ ਤੇ ਲੈ ਸਗਲ ਕਾਲ ਕਾ ਕੀ ਵਰ ਦੀਨੇ ਬਾਜ ਤਾਜ ਹਨ ਕੇ ਛੀਨੇ ਅੜਿਲ ਏਕ ਪ੍ਰਿਤ ਤੇਹ ਭੀਤਰ ਪਠਾਇਓ ਬਨਾਇ ਕੈ ਤਾਸੋ ਚਿਤ ਕੀ ਬਾਤ ਕਹੀ ਸਮਝਾਇ ਕੈ ਮਹਾ ਗਹਿਰ ਬਨ ਭੀਤਰ ਤਿਨ ਤੁਮ ਲਿਆਇਓ ਹੋ ਤਸੇ ਨਿਰਖ ਪਰਬਤ ਮੈਂ ਮੋਹਿ ਜਿਤਾਇਓ ਸੁਨਤ ਮਨੁਖ ਇਹ ਬਾਤ ਤਹਾਂ ਤੇ ਤਹ ਗਇਓ ਤੁਮੈ ਬਤਾਵਤ ਰਾਹਾ ਭਾਖ ਲਿਆਵਤ ਭਇਓ ਸਕਲ ਸੂਰ ਚਿਤ ਮਾਹ ਜੇ ਅਧਿਕ ਹਰਖਤ ਭਏ ਹੋ ਭੇਦ ਅਭੇਦ ਨਾ ਲਹਿਓ ਸਕਲ ਬਨ ਮੈਂ ਗਏ ਤਸਿਓ ਕਟਕ ਬਰਮਾਜ ਦੂਤ ਲਖ ਪਾਏ ਕੈ ਭੇਦ ਦਇਓ ਰਾਣੀ ਕਹ ਤਬ ਤਿਨ ਆਏ ਕੈ ਬੰਦ ਦਵਾਰ ਪਰਬਤ ਕੇ ਕਰ ਦੋ ਲਏ ਹੋ ਕਾਟ ਕਾਟ ਕੈ ਨਾਕ ਜਾਨ ਗ੍ਰਹਿ ਕੋ ਦਏ ਬਿਮਨ ਭੈ ਬਹੁ ਵੀਰ ਭਾਜ ਰਣ ਤੇ ਚੱਲੇ ਸੈਦ ਮੁਗਲ ਪਠਾਨ ਸੇਖ ਸੂਰਾ ਭਲੇ ਡਾਰ ਡਾਰ ਹਥਿਆਰ ਭੇਖ ਤ੍ਰੇ ਧਾਰ ਹੀ ਹੋ ਲੀਜੈ ਪ੍ਰਾਨ ਉਭਾਰ ਇਹ ਭਾਂਤ ਉਚਾਰ ਹੀ ਭੱਜੇ ਵੀਰ ਤਾਹਤੇ ਇਕ ਠਾਂ ਉਤਰਤ ਪੈ ਮੁਸ਼ਕਮਤੀ ਰਾਣੀ ਹੈ ਨਿਰਖ ਸਭ ਹੀ ਲਏ ਕਾਟ ਨਦੀ ਤੇ ਉਪਰ ਦਈ ਚਲਾਏ ਕੈ ਹੋ ਬਾਜ ਤਾਜ ਰਾਜਨ ਜੁਤ ਦਏ ਬਹਾਏ ਕਹਿ ਮਾਰ ਫੌਜ ਇੱਕ ਦਿਨੋ ਦੂਤ ਪਠਾਏ ਕੈ ਜਾਨ ਖਾਨ ਜੂ ਬਰੋਸੋ ਤਾ ਕੋ ਆਏ ਕੈ ਹਮ ਹਜਰਤ ਕੇ ਸੰਗ ਨਾ ਰਣ ਨੋ ਬਨਾਏ ਹੋ ਸਭ ਮੰਤਰੀ ਨੇ ਅਰ ਮੋਰ ਰੁਚਿਤ ਯੋਹੀ ਹੀ ਮਨਾਏ ਜੈਨ ਖਾਨ ਮੂਰਖ ਸੁਨ ਏ ਬਚ ਭੂਲ ਗਇਓ ਸੂਰਬੀਰ ਲੈ ਸੰਗ ਭਲੇ ਤਿਤ ਜਾਤ ਭਇਓ ਤਾ ਕੀ ਦੁਹਿਤਾ ਵਿਆਹੇ ਅਵੈ ਕਰ ਆਏ ਹੋ ਹੋ ਇਨੈ ਬਾਹ ਆਪਣੀ ਹਜ਼ਰਤਾ ਮਿਲਾਏ ਚਉ ਪਈ ਤਬ ਰਾਣੀ ਦਾਰੂ ਬੋਲੀਓ ਤਰੈ ਵਿਛਾਏ ਭੂਮ ਕੇ ਦਿਓ ਉਪਰ ਤਨਕ ਬਾਰੂ ਹੈ ਡਾਰਿਓ ਸੋ ਜਰ ਜਾਤ ਨ ਨੈਕ ਨਿਹਾਰਿਓ ਏਕ ਲੌਂਡਿਆ ਬੋਲ ਪਠਾਈ ਖਾਰਨ ਪਰ ਕਹਿ ਸੁਤਾ ਬਿਠਾਈ ਪਠਿਓ ਮਨੁਖ ਖਾਨ ਜਬ ਆਵੈ ਯਾਹ ਵਿਆਹੇ ਧਾਮ ਲੈ ਜਾਵੈ ਸਹਿਣ ਸਹਿਤ ਮੂਰਖਤਾ ਗਇਓ ਭੇਦ ਭੇਵ ਨਾ ਪਾਵਤ ਭਇਓ ਜਬ ਰਾਣੀ ਜਾਣਿਓ ਜੜ ਆਇਓ ਹੰਦਾਰੂ ਹੈ ਤੁਰਤ ਪਲੀਤਾ ਦਿਆਇਓ ਦੋਹਰਾ ਲਗੇ ਪਲੀਤਾ ਸੂਰ ਸਭ ਭ੍ਰਮੇ ਗगन ਕੇ ਮਾਹੇ ਓਡ ਓਡ ਪਰੇ ਸਮੁੰਦਰ ਮੈਂ ਬਚਿਓ ਏਕ ਹੂ ਨਾਹੇ ਇਹ ਚਿਤ੍ਰ ਇਨ ਚੰਚਲਾ ਲੀਨੋ ਦੇਸ ਬਚਾਏ ਜੈਨ ਖਾਨ ਸੂਰਨ ਸਹਿਤ ਇਹ ਵਿਦ ਦਇਓ ਉਡਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂ ਮੰਤਰੀ ਸੰਵਾਦੇ ਦੋਏ ਸਹਿ ਸਾਤ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ